ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਨ ਨ कतहु ਜਾਹੇ ਦੇਖੋ ਹੁਣ ਪ੍ਰੇਮ ਤੇ ਅੱਗੇ ਗੱਲ ਰੁਕੀ ਜੇ ਤਾਂ ਪ੍ਰੇਮ ਦੋਡਾ ਮਾਇਆ ਨਾਲ ਹੈ ਜਪ ਤਪ ਨਾਲ ਹੈ ਸੁਖ ਦੁੱਖ ਨਾਲ ਹੈ ਸਰੀਰ ਨਾਲ ਹੈ ਫਿਰ ਤਾਂ ਤੁਹਾਨੂੰ ਦੁੱਖ ਹੁੰਦਾ ਛੱਡੇ ਤੇ ਸੰਸਾਰ ਛੱਡਣ ਦਾ ਖਿਆਲ ਵੀ ਦੁਖੀ ਕਰ ਦਿੰਦਾ ਛੱਡਣਾ ਤਾਂ ਇੱਕ ਪਾਸੇ ਰਿਹਾ ਪਰ ਜੇ ਪ੍ਰੇਮ ਆਪਣੇ ਮੂਲ ਨਾਲ ਹੈ ਪੁਰਖ ਦਿਆਲ ਨਾਲ ਫਿਰ ਬਾਹਰਲਾ ਜਿਹੜਾ ਵਿਛੋੜਾ ਦੁਖੀ ਨਹੀਂ ਕਰਦਾ ਉਹ ਪਹਿਲਾਂ ਹੀ ਵਿਛੋੜਾ ਬਾਹਰ ਕੀਤਾ ਹੋਇਆ ਬਾਹਰੋਂ ਪਹਿਲਾਂ ਤੋੜੀ ਹੋਈ ਹੈ ਜੇ ਨਾ ਟੁੱਟੀ ਹੋਵੇ ਦੁਖੀ ਤਾਂ ਤਾਂ ਕਰਦੀ ਹੈ ਜੇ ਪਹਿਲਾਂ ਹੀ ਤੋੜੀ ਹੋਈ ਹੈ ਦੁਖੀ ਹੋਵੇ ਉਹਨੇ ਕੀ ਕਰਨਾ ਫਿਰ ਹੁਣ ਇੱਥੇ ਆ ਗਿਆ ਜਾਂ ਤਾਂ ਪ੍ਰੇਮ ਸੁਆਉ ਹੈ ਦਾ ਮਸਲਾ ਹੀ ਪ੍ਰੇਮ ਰਹਿ ਗਿਆ ਹੁਣ ਇੱਥੇ ਜਿਹਦਾ ਪ੍ਰਯੋਜਨ ਹੈ ਕਾਲ ਪ੍ਰੇਮ ਹੈ ਰਹਿ ਗਿਆ ਇੱਥੇ ਸੰਸਾਰ 'ਚ ਪ੍ਰੇਮ ਪੈਦਾ ਕਰਨਾ ਬਾਕੀ ਟਾਰਗੇਟੇ ਕੋਈ ਨਹੀਂ ਰਿਹਾ ਕਿਹਦੇ ਨਾਲ ਪ੍ਰੇਮ ਚੜਨ ਚਿਤ ਮਨ ਮਾਹੇ ਉਹ ਚਰਣਾ ਦੇ ਨਾਲ ਪ੍ਰੇਮ ਜੋੜਨਾ ਚਰਣਾ 'ਚ ਧਿਆਨ ਲੈਂਦਾ ਉਹਦਾ ਚਰਣਾ 'ਚ ਧਿਆਨ ਚਿਤ ਬਦਾ ਚਰਨੇ ਰਹਿੰਦਾ ਮਨ 'ਚ ਉਹਦਾ ਚਿਤ ਪਿਆ ਹੋਇਆ ਚਰਨੇ ਰਹਿੰਦਾ ਚਰਣਾ 'ਚ ਧਿਆਨ ਲੈਂਦਾ ਉਹਦਾ ਪ੍ਰੇਮ ਤੇ ਹੀ ਗੱਲ ਆ ਗਈ ਵੀ ਪ੍ਰੇਮ ਜਿਹੜਾ ਪ੍ਰੇਮ ਕੀਓ ਤੇ ਹੀ ਪ੍ਰਭ ਪਾਇਓ ਜੇ ਇੱਥੇ ਆ ਗਿਆ ਜਿਹੜਾ ਆਦਮੀ ਉਹ ਤਾਂ ਫਿਰ ਪ੍ਰੇਮ ਦੇ ਵਿੱਚ ਰਹੂਗਾ ਧਿਆਨ ਉਹਦਾ ਚਰਨ ਕਮਣਾ 'ਚ ਰਹੂਗਾ ਫਿਰ ਹੋਰ ਕਿੱਥੇ ਚਲਾ ਜਾਊਗਾ ਨਾਨਕ ਬਿਰਹੀ ਬ੍ਰਹਮ ਕੇ ਜਿਹੜੇ ਬ੍ਰਹਮ ਦੇ ਵਿਯੋਗੀ ਹੋ ਜਾਣ ਰਾਮ ਵਿਯੋਗੀ ਮੰਨ ਲੈਣ ਆਪਣੇ ਆਪ ਨੂੰ ਜਿਹਨੂੰ ਰਾਮ ਦਾ ਵਿਯੋਗ ਦਾ ਅਹਿਸਾਸ ਹੋ ਜਵੇ ਵਿਛੜੇ ਹੋਿਆਂ ਦਾ ਅਹਿਸਾਸ ਹੋ ਜਵੇ ਆਨਾ ਕਦੋਂ ਜਾਏ ਫਿਰ ਨਹੀਂ ਛੱਡ ਕੇ ਕਿਤੇ ਜਾਂਦੇ ਚਰਨ ਕਮਲਾਂ ਨੂੰ ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੋਰਾ ਹੋਏ ਲੋਕ ਤਾਂ ਉਹ ਬੋਰਾ ਜ਼ਰੂਰ ਕਹਿਣਗੇ ਉਹਦੀਆਂ ਗੱਲਾਂ ਸੁਣ ਕੇ ਉਹਦੇ ਗੱਲਾਂ ਹੀ ਉਲਟਪਟਾਂ ਹੁੰਦੀਆਂ ਨੇ ਲੋਕਾਂ ਦੇ ਹਿਸਾਬ ਨਾਲ ਪਰ ਉਹ ਨਹੀਂ ਜਾ ਸਕਦਾ ਅੰਦਰੋਂ ਛੱਡ ਕੇ ਬਾਹਰ ਉਹ ਤਿਰਕੁਟੀ ਨਾਲ ਨਹੀਂ ਕਨੈਕਸ਼ਨ ਦੁਬਾਰਾ ਲਾਉਂਦਾ ਹੁੰਦਾ ਦੁਨੀਆ ਨਾਲ ਦੁਬਾਰਾ ਨਹੀਂ ਕਨੈਕਸ਼ਨ ਜੋੜਦਾ ਅਵਰ ਸੰਗ ਤੋੜ ਕੇ ਹੀ ਰੱਖਦਾ ਉਹਦੇ ਨਾਲ ਜੋੜ ਕੇ ਰੱਖਦਾ ਅੰਦਰ ਬਾਹਰ ਤੋੜ ਕੇ ਰੱਖਦਾ ਇਸ ਕਰਕੇ ਬਾਹਰ ਤੋੜੀ ਹੋਈ ਵਾਲੇ ਨੂੰ ਲੋਕ ਫਿਰ ਲੋਕਾਂ ਨਾਲ ਉਹਦੀ ਫਿਰ ਤਾਲ ਠੀਕ ਨਹੀਂ ਆਉਂਦੀ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ ਉਹਦਾ ਜੋੜ ਨਹੀਂ ਆਉਂਦਾ ਲੋਕ ਉਹਨੂੰ ਬੋਰਾ ਕਰਨ ਲੱਗ ਜਾਂਦੇ ਨੇ ਤੇ ਇੱਕ ਤਾਂ ਪਹਿਲੀ ਵਾਰ ਇਸ ਰਚਨਾ ਵਿੱਚ ਨਾਨਕ ਸ਼ਬਦ ਦੀ ਵਰਤੋਂ ਹੋਈ ਹੈ ਜੀ 8ਵੇਂ ਚੌਬੁੱਲੇ 'ਚ ਤੇ ਜੇ ਬਿਰਹਾ ਰੱਖਣੀ ਹੈ ਬ੍ਰਹਮ ਦੀ ਰੱਖਣੀ ਹੈ ਜੀ ਨਾਨਕ ਬਿਰਹੀ ਬ੍ਰਹਮ ਕੇ ਨਾਨਕ ਇਹਦਾ ਕਿ ਜਿਹੜਾ ਬ੍ਰਹਮ ਦੇ ਨਾਲ ਵਿਯੋਗੀ ਹੈ ਬਿਰਹੀ ਦਾ ਮਤਲਬ ਵਿਯੋਗੀ ਹੈ ਜਿਹਨੂੰ ਸਮਝ ਆ ਗਈ ਵੀ ਮੈਂ ਬ੍ਰਹਮ ਨੂੰ ਅਲੱਗ ਹੋਇਆ ਹੋਇਆ ਆਪਣੇ ਮੂਲ ਨੂੰ ਆਪਣੇ ਸਤਗੁਰ ਨੂੰ ਗੁਰਦੇਵ ਨੂੰ ਅਲੱਗ ਹੋਇਆ ਹੋਇਆ ਉਹ ਫਿਰ ਨਹੀਂ ਜਾਂਦਾ ਹੋਰ ਕਿਤੇ ਪਾਸੇ ਉਹਦਾ ਧਿਆਨ ਉਹ ਬ੍ਰਹਮ ਦੇ ਨਾਲੇ ਜੁੜਿਆ ਰਹਿੰਦਾ ਹੈ ਠੀਕ ਹੈ ਜਿਹੜਾ ਬ੍ਰਹਮ ਸ਼ਬਦ ਵਰਤਿਆ ਹੈ ਸਤਗੁਰ ਵਾਸਤੇ ਵੀ ਵਰਤਿਆ ਜਾਂਦਾ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਸਤਗੁਰ ਪ੍ਰਭ ਗੁਰਦੇਵ ਗੋਬਿੰਦ ਸਭ ਬ੍ਰਹਮ ਹੀ ਹੈ ਜੀ ਬ੍ਰਹਮ ਹੈ ਸਾਰੇ ਲਫ਼ਜ਼ ਵਰਤ ਲੈ ਤਾਂ ਕਿ ਕੋਈ ਸ਼ੰਕਾ ਨਾ ਰਹਿ ਜਾਏ ਠੀਕ ਹੈ ਜੀ ਇੱਥੇ 8ਵੇਂ ਚੌਬੋਲੇ ਦੀ ਸਮਾਪਤੀ ਹੈ ਜੀ ਹਾਂ ਜੀ